ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਸ ਚੰਡੀ ਚਰਿਤਰ ਲਿਖੇ ਤੇ ਨਰਾਜ ਛੰਦ ਮਹਿਖ ਦੇਇਤ ਸੂਰਿਯੰ ਬੜਿਓ ਸੁਰ ਲੋਹ ਪੂਰਿਯੰ ਸੁਦੇਵ ਰਾਜ ਜੀਤਿਯੰ ਤੇ ਲੋਕ ਰਾਜ ਕੀਤਿਯੰ ਭਜੇ ਸੁਦੇਵਤਾ ਤਵੈ ਇਕੱਤਰ ਹੋਏ ਕੈ ਸਭੈ ਮਹੇ ਚਲੰਗ ਬਸੇ ਬਸੇਖ ਮੂ ਤਰਸੇ ਜੁਗੇ ਭੇਸ ਧਾਰ ਕੈ ਭਜੇ ਹਥਿਆਰ ਡਾਰ ਕੈ ਪੁਕਾਰ ਆਰ ਤੰਗ ਚਲੇ ਬਿਸੂਰ ਸੂਰਮਾ ਭਲੇ भरत किते तहाँ रहे सो दुख दे मोह सहे जगत्र मात्यायं सुजैत पत्र पायं प्रसन्न देवता पहे चरण पूजवे तहे सनम मुखान ठड्डियं प्रणाम पाठ पढ़ियं रसावल छंद ਤਬੈ ਦੇਵਤਾਏ ਸਭੋ ਸੀਸ ਨਿਆਏ ਸੁਮਨ ਧਾਰ ਵਰਖੇ ਸਭੈ ਸਾਧ ਹਰਖੇ ਕਰੀ ਦੇਵ ਅਰਚਾ ਬ੍ਰਹਮ ਵੇਦ ਚਰਚਾ ਜਬੈ ਪਾਏ ਲਾਗੇ ਤਬੈ ਸੋਗ ਪਾਗੇ ਬਿਨੰਤੀ ਸੁਨਾਈ ਭਵਾਨੀ ਰਿਝਾਈ ਸਭੈ ਸ਼ਸਤਰ ਧਾਰੀ ਕਰੀ ਸਿੰਘ ਸਵਾਰੀ ਕਰੇ ਘੰਟ ਨਾਦੰ ਤੁਣੰ ਨਿਰਬਿਖਾਦੰ ਸੁਣੋ ਦੈਤ ਰਾਜੰ ਸਯੋ ਜੁਧ ਸਾਜੰ ਚੜਿਓ ਰਾਜ ਸੇਸੰ ਰਚੇ ਚਾਰ ਅਨੇਸੰ ਬਲੀ ਚਾਮਰੇਵੰ ਹਠੀ ਚੇ ਵੰ ਬੀੜਾ ਲਛ ਬੀਰੰ ਬੜੇ ਬੀਰ ਤੀਰੰ ਬੜੇ ਇਕੁ ਧਾਰੀ ਕਟਾ ਜਾਣਕਾਰੀ ਦੋਹਰਾ ਬਾਣ ਜਿਤੇ ਰਾਸ ਸੰ ਮਿਲ ਛਾੜਤ ਭਈ ਅਪਾਰ ਫੂਲ ਮਾਲ ਹੋਏ ਮਾ ਤੁਰ ਸੋਬੇ ਸਬੇ ਸੁਧਾਰ ਭੁਜੰਗ ਪਰੇ ਆਤ ਛੰਦ ਜਿਤੇ ਦਾਨਵ ਬਾਨ ਪਾਣੀ ਚਲਾਏ ਤਿਤੇ ਦੇਵਤਾ ਆਪ ਕਾਟੇ ਬਚਾਏ ਕਿਤੇ ਢਾਲ ਟਾਹੇ ਕਿਤੇ ਪਾਸ ਪੇਲੇ ਭਰੇ ਬਸਤ ਲੋਹੂ ਜਨੋ ਫਾਗ ਖੇਲੇ ਦੁਰਗਾ ਕੀ ਅੰਖੇਤ ਤੁੰਕੇ ਨਗਾਰੇ ਕਰਮਪਟ ਸੰਗ ਪਰਗ ਪਾਸੀ ਸੰਭਾਰੇ तहां गोफनै गुर्ज गोले संभारें हठी मारही मार कह कह पुकारें तब अष्ट अष्टाथ हथियारं संभारी सिरंग दान वेंद्रन के ताक झारे बबक्यो बली सिंह जुज्जंग मजारंग करे खंड खंडं सुजोदा अपारं तोटक छंद तब दानव रोष भरे सब ही जग मात के बान लगे जब ही बिबधाजुद लैस बली हरखे कन बूंदन जो बिस्खं बरखे जन कोर कैस्याम कटा कुमटी असुरेश अनि करत्यो उमड़ी जग मात बिरूथन मो तस्कै ਤਨ ਸਾਇਕ ਹਾਸ ਗਹਿਓ ਹਸ ਕੈ ਰਣ ਕੁੰਜਰ ਪੁੰਜ ਗਿਰਾਏ ਦੀਏ ਇਕ ਖੰਡ ਅਖੰਡ ਦੁਖੰਡ ਕੀਏ ਸਿਰ ਏਕ ਨੇ ਚੋਟ ਨੇ ਫੋਟ ਬਹੀ ਤਰਵਾ ਤਰ ਹੋਇ ਤਰਵਾਰ ਰਹੀ ਤਨ ਝੱਜਰ ਹੋਇ ਰਣ ਭੂਮ ਗਿਰੇ ਇੱਕ ਭਾਜ ਚਲੇ ਫਿਰ ਕੇ ਨਾ ਫਿਰੈ ਇੱਕ ਹਾਥ ਹਥਿਆਰ ਲੈ ਆਨ ਬਹੇ ਲਰਕੈ ਮਰਕੈ ਗਿਰ ਖੇਤ ਰਹਿ ਨਰਾਦ ਛੰਦ ਤਹਾਂ ਸੁਦੈਤ ਰਾਜੀਯੰ ਸਜੇ ਸੁ ਸੁਸਰਵ ਸਾਜੀਯੰ ਤੁਰੰਗ ਆਪ ਬਾਹੀਯੰ ਬਦੰ ਸੁਮਾਤ ਚਾਹੀਯੰ ਤਬੈ ਦੁਰਗਾ ਬੁਕਾਰ ਕੈ ਕਮਾਣ ਵਾਣ ਧਾਰ ਕੈ ਸੋ ਘਾਵ ਚਾਮਰੰ ਕੀਓ ਉਤਾਰ ਹਸਤੇ ਦਿਓ ਭਜੰ ਪ੍ਰਿਆਤ ਛੰਦ तब अबीर कोपंग बीड़ा लाश नामंग सजे शस्त्र देहंग चलो युद्ध तामंग सिरंग सिंह के आन कायंग पर हारंग बलि सिंह सो हाथ सो मार डारंग बिड़ा लाश मारे सो पिंगा सताए दुर्गा साम हुए बोल बांके सुनाए करी अब्रज्यो गर्ज कै बाण बरखंग महासूर बीरंग परे युद्ध हरखंग ਪਬੈ ਦੇਵੀਆਂ ਪਾਣ ਬਾਣੰ ਸੰਭਾਰੰ ਹਨਿਉ ਦੁਸ਼ਟ ਕੇ ਕਾਏ ਸੀਸੰ ਮੰਝਾਰੰ ਗਿਰਿਉ ਚੂਮ ਭੂਮੰ ਗਏ ਪ੍ਰਾਨ ਛੁੱਟੰ ਮਨੋ ਮੇਰ ਕੋ ਸਾਤਵੋਂ ਸ੍ਰਿੰਗ ਟੁੱਟੰ ਗਿਰੇ ਬੀਰ ਪਿੰਗਾਸ਼ ਦੇਵੀ ਸੰਘਾਰੇ ਚਲੇ ਔਰ ਬੀਰੰ ਹਥਿਆਰੰ ਉਗਾਰੇ तबै रोष देवियं सरोघं चलाए बिना प्राण क जुज मध्यं गिराए चौपी जे जे सत्र सामूहे आए सबै देवता मार गिराए ਸੈਨਾ ਸਕਲ ਜਬੈ ਹਨ ਡਾਰੀ ਆਸੁਰੇਸ ਕੋਪਾ ਅਹੰਕਾਰੀ ਆਪ ਜੁਦ ਤਵ ਕੀਆ ਪਵਾਨੀ ਚੁਨ ਚੁਨ ਹਨੇ ਪਖਰੀਆਂ ਬਾਨੀ ਕ੍ਰੋਧ ਜਵਾਲ ਮਸਤਕ ਤੇ ਬਿਗਸੀ ਤਾਤੇ ਆਪ ਕਾਲ ਕਾ ਨਿਕਸੀ ਮਦ ਭਾਰੀ ਛੰਦ ਮੁਖ ਬੰਤ ਜਵਾਲ ਨਿਕਸੀ ਕਪਾਲ ਮਾਰੇ ਗਜੇਸ ਛੁੱਟੇ ਹੈ ਏਸ ਛੁਟੰਤ ਬਾਣ ਝਮਕਤ ਕਿਰਪਾਨ ਸਾੰਗੰ ਪ੍ਰਹਾਰ ਖੇਲ ਤਮਾਰ ਬਾਹਨ ਸੰਗ ਉਠੈ ਚੜੰਗ ਤੁਪਕ ਤੜਾਕ ਉਠਤ ਕੜਾਕ ਬਵਕੰਤ ਮਾਏ ਭਵਕੰਤ ਕਾਏ ਜੁਜੇ ਜੁਆਨ ਨੱਚੇ ਕੀ ਕਾਣ ਰੁਆਮਲ ਛੰਦ ਤਾਈਓ ਅਸੁਰੇਂਦਰ ਨਿਜ ਕੋਪ ਓਪ ਬਢਾਏ ਸੰਗ ਲੈ ਚਤੁਰੰਗ ਸੈਨਾ ਸੁਧ ਸ਼ਸਤਰ ਨਚਾਏ ਦੇਵ ਸ਼ਸਤਰ ਲਗਾਏ ਗਰੇ ਰਣ ਰੁਜ ਜੁਜ ਜੁਆਨ ਪੀਲ ਰਾਜ ਫਿਰੇ ਕਹੂ ਰਣ ਸੁਛ ਛੁਛ ਕਿਕਾਨ ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ ਸ਼ਸਤਰ ਅਸਤਰ ਸੁਬੇ ਕਹੂ ਸਰਦਾਰ ਸਵਾਰ ਅਰੇਕ ਤੇਗ ਤੀਰ ਤਫੰਗ ਤਬਰ ਕੋਹਕ ਬਾਣ ਅਨੰਤ ਬੇਦ ਬੇਦ ਗਿਰੇ ਬਰਸ਼ਿਨ ਸੂਰ ਸੋਭਾ ਗ੍ਰਿਧ ਬ੍ਰਿਧ ਉਡੇ ਉੜੇ ਤਹਾਂ ਫਿਕਰੰਤ ਸਵਾਨ ਸਿੰਗਰਾਲ ਮਦ ਦੰਤ ਸਪਛ ਪੱਬੈ ਕੰਕ ਵੰਕਰ ਸਾਲ ਛੁਦਰ ਮੀਨ ਛਰੁਦਰ ਕਾ ਅਰ ਚਰਮ ਕੱਛਪ ਅਨੰਤ ਨੱਕਰ ਬੱਕਰ ਸੋਬਰਮ ਸੋਵਿ ਸ੍ਰੋਣ ਨੀਰ ਦੁਰੰਤ ਨਵਸੂਰ ਨਵਕਾਸੇ ਰਤੀ ਅਤਰਥੀ ਜਾਨ ਜਹਾਜ ਲਾ ਦੇ ਲਾ ਦੇ ਮਨੋਂ ਚਲੇ ਧਨ ਧੀਰ ਵੀਰ ਸਲਾਜ ਮੋਲ ਵੀ ਫਿਰੈ ਚੁਕਾ ਦਲਾਲ ਖੇਤ ਖਤੰਗ ਗਾਹੇ ਗਾਏ ਫਿਰੇ ਫਬਜਨੇ ਚਾਰ ਦਿਰਵ ਨਿਖੰਗ ਅੰਗ ਭੰਗ ਗਿਰੇ ਕਹੂ ਰਣ ਰੰਗ ਰੰਗਤ ਵਸਤਰ ਚਰਮ ਬਰਮ ਸੁਏ ਕਹੂ ਰਣ ਭੂਮ ਸ਼ਸਤਰ ਵਸਤਰ ਮੁੰਡ ਤੁੰਡ ਤੁਜਾ ਪਤਾਕਾ ਟੂਕਟਾ ਕੇ ਰੇਕ ਜੂ ਜੂ ਪਰੇ ਸਭੈ ਅਰਬਾਚਿਓ ਨਹੀਂ ਏਕ ਕੋਪ ਕਹਿ ਮੈਂ ਖੇਸਦਾਨੋ ਧਾਈਓ ਤੇ ਕਾਲ ਅਸਤਰ ਸ਼ਸਤਰ ਸੰਭਾਰ ਸੂਰੋ ਰੂਪ ਕੈ ਵਿਕਰਾਲ ਕਾਲ ਪਾਣ ਕਿਰਪਾਣ ਲੈ ਤੇ ਮਾਰਿਓ ਤਤਕਾਲ ਜੋਤ ਜੋਤ ਬਿਖੈ ਮਿਲੀ ਤਜ ਬ੍ਰਹਮ ਰੰਧਿਰ ਉਤਾਲ ਦੋਹਰਾ ਮੈਖਾ ਸੁਰ ਕਹਿ ਮਾਰ ਕਰ ਪ੍ਰਫੁੱਲਤ ਭੀ ਜਗ ਮਾਏ ਤਾਨਨ ਤੇ ਮੈਖੇ ਬਲਾਂ ਦੀਤ ਜਗ ਸੁਖ ਪਾਏ ਇਸ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਮੈਖਾ ਸੁਰ ਬਧਾਇ ਪ੍ਰਸਮ ਧਿਆਏ ਸੰਪੂਰਨ ਮਸ ਮਸ ਅਫਜੂ